ਰਿਆ ਦੇ ਤੂੰ ਗਾਰੇ ਵਦਾ ਪਾਣੀ ਭਰੇ ਦਹੇ ਪੁੱਦ ਸੈਣ ਦੀ ਗੁਰਬਤ ਤਉ ਨੀਰ ਵਹੇ ਦਾਗੇ ਆਦਾ ਹੈ ਪਾਬੰਦੀ ਚਬੀਰ ਨ ਲਾਈ ਹੈ ਪਾਣੀ ਦੇ ਕਿਤੇ ਘਲਿਆ ਮਲੂਮ ਦੀ ਜਾਈ ਹੈ ਮਜ਼ਲੂਮ ਦੇ ਜਾਏ ਐ ਤੇਰੇ ਵਸੇ ਵਸੈਂਦਾ ਹੈ ਚੁੱਪ ਕਰਕੇ ਝਲੈਂਦਾ ਹੈ ਖੁਦ ਸੈਣ ਦੇ ਗੁਰਬਤ ਆਉਨੇ ਵਹਿਦਾ ਹੈ